ਮੈਨ ਕੇ ਦੰਤ ਕਿਉਂ ਖਾਈਏ ਸਾਰ ਜਿਤ ਗਰਭ ਜਾਏ ਸੋ ਕਵਨ ਆਹਾਰ ਇੱਕ ਸਵਾਲ ਹੋਰ ਕਰਤਾ ਜੋਗੀ ਜੀ ਕਹਿੰਦਾ ਸਾਡੀ ਸੁਣੀ ਹੋਈ ਗੱਲ ਹੈ ਇਹ ਬੁਝਾਰਤਾ ਨੇ ਸਿਆਣਿਆਂ ਦੀਆਂ ਪੁਰਾਣੀਆਂ ਇਹਨਾਂ ਨੇ ਸੁਣੀਆਂ ਹੋਈ ਨੇ ਸਮਝ ਹੈ ਦੀ ਗੱਲ ਕੀ ਹੈ ਕਹਿੰਦੇ ਮੋਹ ਦੇ ਦੰਦ ਹੋਣ ਉਹ ਕਹਿੰਦੇ ਭਗਤੀ ਦਾ ਭਾਈ ਮੋਹ ਦੇ ਦੰਦਾਂ ਨਾਲ ਸਾਰ ਖਾਣ ਦੀ ਹੈ ਸਾਰ ਸਾਰ ਕਹਿੰਦੇ ਨੇ ਲੋਹੇ ਨੂੰ ਉਹ ਸਾਰ ਦਾ ਸਮਝ ਲੋਹਾ ਸਮਝਦੇ ਨੇ ਪਰ ਮੋਗ ਦੇ ਦੰਦਾਂ ਦੇ ਨਾਲ ਲੋਹਾ ਚੱਪਣਾ ਤਾਂ ਮੁਸ਼ਕਿਲ ਗੱਲ ਹੈ ਖਾਤਾ ਨਹੀਂ ਜਾ ਸਕਦਾ ਐ ਹੋੜੀ ਗੱਲ ਹੈ ਅਣਹੋੜੀ ਵੀ ਗੁਰਮਤ ਨੂੰ ਸਮਝ ਲੈਣਾ ਅਣਹੋੜੀ ਗੱਲ ਹੈ ਆਦਮੀ ਗੁਰਮਤ ਨੂੰ ਬੁਝ ਲਵੇ ਕਮਾਲ ਹੋਵੇ ਇਹ ਅਣਹੋੜੀ ਹੋਵੇ ਆਦਾ ਔਖੀ ਹੈ ਕਹਿਣ ਦਾ ਮਤਲਬ ਹੈ ਗਾਖੜੀ ਕਿਹਾ ਹੋਇਆ ਵੀ ਕਸਨਾ ਕਰਦਾ ਸਾਰ ਇਹ ਸਾਰ ਕਸਨ ਕਰਨਾ ਔਖਾ ਹੈ ਔਖਾ ਤਾਂ ਹੈ ਹੋਏ ਬੈਣ ਕੇ ਦੰਤ ਕਿਉਂ ਖਾਇਆ ਸਾਰ ਜਿਤ ਗਰਭ ਜਾਏ ਸੋ ਕਮਨ ਆਹਾਰ ਕਹਿੰਦੇ ਮੋਬ ਦੇ ਦੰਦਾਂ ਨਾਲ ਸਾਰ ਕਿਵੇਂ ਖਾਦਾ ਜਾ ਸਕਦਾ ਕਹਿੰਦੇ ਮੋਬ ਦੇ ਦੰਦਾਂ ਨਾਲ ਸਾਰ ਖਾਦਾ ਜਾਂਦਾ ਉਹ ਕਹਿੰਦੇ ਮੇਰੀ ਕਿਹੜੀ ਹੈ ਕਿਵੇਂ ਖਾਦਾ ਜਾਂਦਾ ਜਿੱਤ ਗੜਬ ਜਾਏ ਜਿਹਦੇ ਨਾਲ ਹੰਕਾਰ ਚਲਾ ਜਾਵੇ ਉਹ ਕੀ ਖੁਰਾਕ ਹੈ ਸੀ ਹੰਕਾਰ ਚਲਾ ਜਾਵੇ ਹੁਣ ਉਹਦਾ ਬਾਹਰ ਖੁਰਾਕ ਕਰਦੇ ਨੇ ਇਹਨਾਂ ਨੇ ਕਰਿਆ ਹੈ ਜੀ ਇਹ ਜੀ ਖਾਤੇ ਤੇ ਐ ਹੋ ਜਾਂਦਾ ਜੈਸੇ ਅੰਨ ਤੇ ਸਮਨ ਉਹੀ ਗੱਲਾਂ ਬੋਲਦੇ ਨੇ ਜੋ ਬੜੀਆਂ ਹੋਈਆਂ ਨੇ ਜੋਗੀ ਹੁਣ ਜਵਾਬ ਸੁਣ ਲਓ ਗੁਰਮਤ ਵਿੱਚ ਕੀ ਹੈ ਸਾਡੇ ਸੰਤ ਵੀ ਜੈਸਾ ਨੂੰ ਵੈਸਾ ਮਨ ਕਹੀ ਜਾਂਦੇ ਨੇ ਉਹਨਾਂ ਪੁੱਛਿਆ ਕਿ ਤੁਸੀਂ ਅੰਨ ਕਿਹੜਾ ਖਾਂਦੇ ਹੋ ਚੜਾਵੇ ਦਾ ਖਾਂਦੇ ਹੋ ਉਹ ਜਾਈ ਮਾਨਾ ਤੁਹਾਡਾ ਉਹਨੇ ਬਹੁਤ ਪ੍ਰੇਸ ਕੀਤੀ ਹੋਈ ਆ ਕਾਲ ਖਾਏ ਕੋ ਛੱਤੋਂ ਦੇ ਨਹੀਂ ਕਰਦੇ ਸੀ ਜੇ ਆਪ ਮਿਹਨਤ ਕਰਕੇ ਦਿਹਾੜੀ ਕਰਕੇ ਇੱਥੇ ਮਜ਼ਦੂਰ ਆਉਂਦਾ ਦਿਹਾੜੀ ਕਰਿਆ ਕਰੋ ਸੰਤਾਂ ਕਰ ਉਹ ਜੋ ਚਲਾਇਆ ਕਰੋ ਲੰਗਰ ਫਿਰ ਜਿਹੜੇ ਗੁਰੂ ਘਰ ਨੂੰ ਸੰਭਾਲ ਦੋ ਵੇਚ ਦਿਓ ਇਹਨਾਂ ਨੂੰ ਗਰੀਬਾਂ ਨੂੰ ਜਿਹਨਾਂ ਦੇ ਨੇ ਉਹਨੂੰ ਦੇ ਦਿਓ ਮੋੜ ਦੇ ਪੈਸੇ ਜਿਹਨਾਂ ਦੇ ਲੈਣ ਪਤਾ ਨਹੀਂ ਕਾਇਦਾਰ ਜਨਮ ਦੇਣੇ ਪੈਣਗੇ ਬੈਣ ਕੇ ਦੰਦ ਕਿਵੇਂ ਖਾਈਏ ਸਾਰ ਜਿਤ ਗਰਭ ਜਾਏ ਸੋ ਕਮਣ ਆਹਾਰ ਜਿਤ ਗਰਭ ਜਾਏ ਸੋ ਕਮਣ ਆਹਾਰ ਦੀ ਤੇ ਗਰਮ ਚ ਦੇਖੋ ਉਹਨਾਂ ਨੂੰ ਕਮ ਸੇ ਕਮ ਫਿਕਰ ਤਾਂ ਹੈ ਉਹ ਸੰਤਾਂ ਨੂੰ ਜੋਗੀਆਂ ਨੂੰ ਫਿਕਰ ਤਾਂ ਹੈ ਤੇ ਫਿਕਰੇ ਕਿਸੇ ਨੂੰ ਨਹੀਂ ਹੈ ਕਾਲ से ਚਲਾ ਜਾਵੇ ਹੰਕਾਰ ਨੂੰ ਮਹਿਸੂਸ ਕਰਕੇ ਜੋ ਵੀ ਅੰਦਰ ਹੈ ਇਹ ਤਾਂ ਮੰਦਰ ਹੈ ਹੰਕਾਰ ਹੈ ਸਾਡੇ ਚ ਪਰ ਜਾਵੇ ਕਿ ਜੋ ਕੁਝ ਕਰ ਰਹੇ ਨੇ ਉਹਦੇ ਨਾਲ ਅਹੰਕਾਰ ਪੈਦਾ ਹੋ ਰਿਹਾ ਹੈ ਨਿਬਲ ਵੀ ਹੁਕਮ ਸਾਧ ਰਹੇ ਨੇ ਉਹਦਾ ਹੰਕਾਰ ਹੋ ਰਿਹਾ ਪੈਦਾ ਹੋ ਰਿਹਾ ਹੰਕਾਰ ਇੱਕ ਬੰਧਨ ਹੈ ਗੁਰੂ ਪਹਿਲਾਂ ਸਾਧ ਰਹੇ ਫਿਰ ਸੰਤ ਤੇ ਆ ਗਏ ਪਹਿਲਾਂ ਸਾਧਨਾ ਸੀ ਸਾਧਨਾ ਦਾ ਹੰਕਾਰ ਹੋ ਗਿਆ ਨਹੀਂ ਭਾਈ ਸ਼ਾਂਤੀ ਨਹੀਂ ਜੇ ਹੈ ਤਾਂ ਭਗਤੀ ਨਹੀਂ ਫਿਰ ਇਹਨਾਂ ਨੇ ਸੰਤ ਬਾਚ ਨੂੰ ਰੱਖਿਆ ਪਰ ਕੰਮ ਤਾਂ ਉਹੀ ਕੀਤਾ ਸ਼ਾਂਤੀ ਕੀ ਆਉਣੀ ਸੀ ਨੌ ਰੱਖ ਲਿਆ ਸੀਤਲ ਦਾਸ ਹੈਗਾ ਭਾਪੜ ਦਾਸ ਪਟਰੋਲ ਆਇਆ ਸੀ ਦਾਸ ਹੱਥ ਪਾ ਦੋ ਠੰਡਾ ਆ ਤੀਲੀ ਦਿਖਾ ਦੋ ਫਿਰ ਤੈਨੂੰ ਪਤਾ ਹੀ ਆ ਕਿ ਹੈ ਜੇ ਨਹੀਂ ਨੇੜੇ ਆਉਣ ਦਿੰਦਾ ਕਿਸੇ ਨੂੰ ਤੇ ਗਰਭ ਜਾਏ ਸੁਕਵਣਾ ਆਹਾਰ ਸੁਕਵਣਾ ਆਹਾਰ ਸਰਕਾਰ ਐਸੀ ਕੋਈ ਖਰਾਕ ਦੱਸੋ ਕਾਰ ਚਲਾ ਜਾਵੇ ਹਾਂਜੀ ਹਿਵੇ ਦਾ ਘਰ ਮੰਦਰ ਅਗਨ ਪ੍ਰਾਹਣ ਹਿਵੇ ਦਾ ਘਰ ਮੰਦਰ ਬਰਫ ਦਾ ਘਰ ਹੋ ਜਵੇ ਤੇ ਹਿਰਦਾ ਐਸਾ ਹੋਵੇ ਅਗਨ ਪ੍ਰਾਹਣ ਅਗਨ ਕਹਿ ਜਾਵੇ ਉਹਨਾਂ ਦੂਰ ਹੋ ਜਾਵੇ ਕਮਲਾ ਘਰ ਦੇ ਵਿੱਚ ਅਗਰ ਆਪੇ ਪਹੁੰਚਾ ਨਹੀਂ ਅਗਰ ਨੂੰ ਪਾਣੀ ਉਹ ਬੁਝਾ ਦਿੰਦਾ ਅਗਰ ਰਹੇ ਨਾ ਆਏ ਹੋ ਜੇ ਬਰਫ਼ ਦਾ ਘਰ ਹੈ ਜਿਵੇਂ ਤਾਂ ਮਾਲੀਆ ਦੇ ਜਾਂਦੇ ਤੇ ਠੰਡੇ ਤੋਂ ਉੱਤੇ ਪਹਾੜਾਂ 'ਚ ਆ ਵੀ ਜਾਂਦਰ ਸੀ ਸੀ ਕਵਨ ਗੁਫਾ ਜਿਤ ਹੈ ਅਵਾਹਨ ਐਸੀ ਕਿਹੜੀ ਗੁਫਾ ਹੈ ਗੁਫਾ ਖੋਦਦੇ ਤੇ ਪਹਾੜਾਂ 'ਚ ਜਿਤ ਰਹੇ ਅਵਾਹਨ ਅਵਾਹਨ ਰਹੇ ਮੌਤ ਤੋਂ ਪਰੇ ਰਹੇ ਅਵਾਹਨ ਹੁੰਦਾ ਹਨ ਨਦੀ ਹੋ ਸਕਦਾ ਜਿੱਥੇ ਮਾਰਿਆ ਨਹੀਂ ਜਾ ਸਕਦਾ ਐਸੀ ਕਿਹੜੀ ਗੁਫਾ ਜੀ ਚ ਵੜ ਕੇ ਕਾਲ ਤੋਂ ਪਰੇ ਚਲੇ ਜਾਈਦਾ ਅਵਾਹਨ ਦਾ ਮਤਲਬ ਹੈ ਅਵਾਹਨ ਜਿੱਥੇ ਕੋਈ ਤੁਹਾਨੂੰ ਮਾਰ ਨਹੀਂ ਸਕਦਾ ਜਿੱਥੇ ਕਾਲ ਦੀ ਪਹੁੰਚ ਆ ਤਾਂ ਪਰੇ ਚਲੇ ਜਾਓ ਆਵੇ ਨਾ ਜਿੱਥੇ ਮੌਤ ਇਹ ਕਹਿੰਦੇ ਸੀ ਵੀ ਜਿਹੜੀ ਸੁਖਣਾ ਨਾੜੀ ਹੈ ਉਹਦੇ ਵਿੱਚ ਪ੍ਰਾਣ ਚੜਾ ਲਈਏ ਤਾਂ ਬਹੁਤ ਬਰੇ ਸਰੀਰ ਕਾਰ ਚਲੇ ਸਰੀਰ ਰਹਿੰਦਾ ਹੁੰਦਾ ਕਿਤੇ ਸਰੀਰ ਦੀ ਮੌਤ ਨੂੰ ਬਹੁਤ ਵੱਡੀ ਹੈ ਸਰੀਰ ਦੀ ਮੌਤ ਮੌਤ ਹੁੰਦੀ ਹੈ ਜੋ ਗਾਇਆ ਨਾਲ ਆਦਮੀ ਜੁੜੇ ਹੋਏ ਨੇ ਉਹ ਬੋਲੀ ਆ ਬੋਲੀ ਦਾ ਹੀ ਫਰਕ ਨਹੀਂ ਉਹਨਾਂ ਦੀ ਬੋਲੀ ਹੋਰ ਹੈ ਬੋਲੀ ਹੋਰ ਬੋਲੀ ਤਾਂ ਬੱਲੇ ਪੈ ਨਹੀਂ ਰਹੀ ਹੁਣ ਉਹ ਕਹਿੰਦੇ ਵੀ ਸਰੀਰ ਕਰਕੇ ਅਸੀਂ ਰਹੀਏ ਇਹ ਮੁਸ਼ਕਲ ਗੱਲ ਹੈ ਹੋਈ ਨਹੀਂ ਸਕਦੀ ਇਹ ਤਾਂ ਉਤ ਕਿਸ ਕੋ ਜਾਣ ਸਮਾਵੇ ਇਹ ਤੋਂ ਕਿਸ ਕੋ ਜਾਣ ਸਮਾਵੇ ਕਿਹੜਾ ਗਿਆਨ ਹੈ ਜਿਹਨੂੰ ਜਾਣ ਤੇ ਬਾਅਦ ਇੱਥੇ ਆ ਉੱਥੇ ਸਮਾਇਆ ਰਹੇ ਸਮਾਜ ਵਿੱਚ ਉਹ ਸੋੜੇ ਕਹਿੰਦੇ ਨੇ ਉਹ ਜਿਹੜੇ ਹੁੰਦਾ ਨਾ ਜਿਹੜਾ ਧਿਆਨ ਕਰਦੇ ਨੇ ਉਹਦੇ ਉਹ ਕਹਿੰਦੇ ਗਾਇਬ ਹੋ ਗਿਆ ਪੂਰੇ ਤੇ ਉਹ ਨੂੰ ਉਹ ਨੂੰ ਗਾਇਬ ਕਰਦੇ ਨੇ ਆਪਣੇ ਆਪ ਨੂੰ ਨਹੀਂ ਗਾਇਬ ਕੀਤਾ ਗਾਇਬ ਤਾਂ ਫਿਰ ਉਹ ਹੋਇਆ ਤੁਸੀਂ ਤਾਂ ਉਹ ਜਿਹੇ ਰਹਿ ਗਏ ਛੋਟਾ ਮਨ ਦਾ ਪੱਥਰ ਰਹਿ ਗਿਆ ਹੋਇਆ ਜਿਹਦਾ ਗਾਇਬ ਹੋਣਾ ਸੀ ਤੁਸੀਂ ਗਾਇਬ ਕਰਤਾ ਹੋ ਸਾਹਮਣੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈ ਇਹ ਤੁਰਤ ਕਿਸ ਕੋ ਜਾਣ ਕਿ ਕਿਹਨੂੰ ਜਾਣ ਕੇ ਤੁਰਤ ਇੱਥੇ ਔਰ ਉੱਥੇ ਸਮਾਇਆ ਰਹੇ ਕਵਣ ਧਿਆਨ ਮਨ ਮਨੇ ਸਮਾਵੇ ਕਿਹੜਾ ਧਿਆਨ ਹੈ ਐਸਾ ਕਿਹਦਾ ਧਿਆਨ ਧਾਰੀ ਹੈ ਕਿ ਮਨ ਮਨ ਦੇ ਵਿੱਚ ਸਮਝ ਦੋ ਮਨ ਸਾਡੇ ਜੋ ਕਿ ਮੰਨਦੇ ਨੇ ਮਨ ਦੋ ਨੇ ਇਹ ਮੰਨਦੇ ਨੇ ਦੁਨੀਆ ਵੀ ਮੰਨਦੀ ਆ ਆਪ ਦੁਨੀਆ ਜਾਣਦੀ ਹੈ ਮਨ ਦੋ ਨੇ ਮਨ ਮਨੇ ਮਨ ਮਨ ਦੇ ਵਿੱਚ ਸਮਝ ਵੇ ਇੱਥੇ ਮਨ ਬਨੇ ਸਵਾਵੇ ਦਾਲ ਹੋ ਗਈ ਹੁਣ ਆ ਗਈ ਨਾ ਦਾਲ ਪਰ ਦਾਲ ਨਹੀਂ ਲੈ ਕੇ ਚੱਲੇ ਹੋ ਮਨ ਤਾਂ ਦੋ ਬੰਨਲੇ ਉਹ ਮਨ ਦੋ ਦਾ ਮਤਲਬ ਹੈ ਦਾਲ ਹੈ ਜਾਂ ਮਨ ਮਨ ਚ ਸਮਾ ਗਿਆ ਇੱਕ ਹੋ ਗਿਆ